ਨਿੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਮੰਦਾ ਸੰਤੋਖ ਸ਼ਰਮਪਤ ਝੋਲੀ ਯੋਗੀਆਂ ਦੀ ਮੁਦਰਾ ਤੇ ਆ ਗਈ ਦਾ ਯੋਗੀਆਂ ਦਾ ਲੈ ਲਿਆ ਗਾਵੜ ਤੋਂ ਤੁਮ ਸਿੱਧ ਸਮਾਧੀ ਅੰਦਰ ਯੋਗੀ ਗੌਰੇ ਨੇ ਮੇਨ ਕਾ ਜੋਗੀਆਂ ਦਾ ਪੰਡਤ ਨੂੰ ਕੋਈ ਨਹੀਂ ਪੁੱਛਦਾ ਜੋਗੀ ਨਹੀਂ ਪੁੱਛਦੇ ਪੰਡਤ ਲੋਕ ਧਾਰਮਿਕ ਪੰਡਤ ਨੂੰ ਨਹੀਂ ਮੰਨਦੇ ਪੰਡਤ ਤਾਂ ਧਾਰਮਿਕ ਆਗੂ ਨਹੀਂ ਹੈ ਲੋਕਾਂ ਨੂੰ ਸਮਾਜਿਕ ਲੋੜ ਹੈ ਪੰਡਤ ਤਾਂ ਪੰਡਤ ਤਾਂ ਬਰਾਦਰੀ ਵੀ ਕਰੀ ਜਾਂਦੇ ਲੋਕ ਜੇ ਸਾਡੇ ਗ੍ਰੰਥੀਆਂ ਨੂੰ ਕੋਈ ਧਾਰਮਿਕ ਆਦਮੀ ਨਹੀਂ ਮੰਨਦਾ ਗੁਰਦੁਆਰੇ ਵਾਲੇ ਨੂੰ ਮੰਨਦਾ ਕੋਈ ਕਿਉਂ ਨਹੀਂ ਮੰਨਦਾ ਪੇਸ਼ਾਵਰ ਨੇ ਸੰਤਾਂ ਨੂੰ ਜੋ ਧਰਮ ਮੰਨਦਾ ਗ੍ਰੰਥੀਆਂ ਨੂੰ ਮੰਨਦੇ ਨਹੀਂ ਸੰਤ ਵੀ ਜਾਏ ਹੋਏ ਜਾਈ ਨੇ ਪਰ ਇਹਨਾਂ ਨਾਲ ਤਾਂ ਚੰਗੇ ਰਹਿਣਾ ਸਭ ਇਹਨਾਂ ਨੂੰ ਕਿਤੇ ਚੰਗੇ ਇਹ ਜੋ ਮਰਜ਼ੀ ਕਹੀ ਜਾਣ ਗ੍ਰੰਥੀ ਇਹਨਾਂ ਦਾ ਅਸਰ ਕਿਉਂ ਨਹੀਂ ਪੈਂਦਾ ਪਬਲਿਕ ਤੇ ਕੋਈ ਅਸਰ ਪੈਂਦਾ ਨਾ ਜੀਪੀਸੀ ਦਾ ਪੈਂਦਾ ਹਾਂ ਸੰਤਾਂ ਦੀ ਉਹ ਗੱਲਾਂ ਦੇ ਅਸਰ ਪੈਣਾ ਸੰਤ ਜ਼ਿਆਦਾ ਹੀ ਵੱਧ ਗਏ ਤੇ ਨਾ ਆਪਣੇ ਆਪ ਨੂੰ ਸੰਤ ਕਹਿਣ ਲੱਗੇ ਤੇ ਗੁਰਬਾਣੀ ਦੇ ਉਲਟ ਬੋਲਣ ਲੱਗੇ ਤੇ ਉਹ ਗੱਲਾਂ ਤਾਂ ਚੁੱਪ ਕਰਾਤੇ ਤੁਸੀਂ ਸੰਤ ਹੀ ਨਹੀਂ ਸੰਤ ਜਨ ਨੂੰ ਲੈਂਦਾ ਹੀ ਨਹੀਂ ਤੁਸੀਂ ਸਿੱਖ ਬਣੇ ਕਿਉਂ ਨਹੀਂ ਗੁਰੂ ਨੇ ਸੰਤ ਬਣਾਏ ਨਹੀਂ ਸਿੱਖ ਬਣਾਏ ਉਹਨਾਂ ਨੂੰ ਪਤਾ ਲੱਗਾ ਵੀ ਗਲਤ ਆ ਠੀਕ ਹੈ ਬਲੈਕਮੇਲਿੰਗ ਕਰ ਲੱਗੇ ਸੀ ਉਹ ਬੰਦ ਹੋ ਗਈ ਜਿਹਨਾਂ ਜੇ ਚੱਲ ਗਈ ਚਲਾ ਲਈ ਜੋਗਿਆ ਉਸ ਵੇਲੇ ਧਾਰਮਿਕ ਬੰਦੇ ਸੀ ਭਗਤਾਂ ਦੀ ਨਿਗਾਹ ਜੋਗੀ ਜੋਗੀਆਂ ਦਾ ਸੰਵਾਦ ਭਗਤਾਂ ਦੇ ਹੁੰਦੇ ਰਹੇ ਕਿ ਜੋਗੀਆਂ ਦੇ ਵਿੱਚ ਤਿਆਗ ਸੀ ਮਾਇਆ ਦਾ ਬ੍ਰਾਹਮਣ ਕੋਲ ਤਾਂ ਤਿਆਗ ਨਹੀਂ ਹੈ ਵਿਸ਼ਨੂੰ ਕੋ ਤਾਂ ਤਿਆਗ ਹੈ ਨਹੀਂ ਜਿਹੜੀ ਸੁਖ ਨੂੰ ਜੋਗੀ ਨੇ ਇਹ ਬ੍ਰਹਮਾ ਨੇ ਬ੍ਰਹਮ ਗਿਆਨੀਆਂ ਨੇ ਸੰਸਾਰੀ ਸੁਖ ਨੂੰ ਇਹਨਾਂ ਨੇ ਤਿਆਗਿਆ ਵਿਸ਼ਨੂੰ ਨੇ ਤਾਂ ਤਿਆਗਿਆ ਹੀ ਜੇ ਸੁਖ ਤੇ ਸ਼ਿਵ ਬ੍ਰਹਮ ਡਰਨ ਇਹ ਸ਼ਿਵ ਡਰੇ ਸੰਸਾਰੀ ਸੁਖ ਤੇ ਕਿਆ ਬ੍ਰਹਮ ਗਿਆਨੀ ਡਰੇ ਕਿਉਂਕਿ ਉਹ ਸੁਖ ਦਾ ਤਿਆਗ ਕਰ ਰਿਹਾ ਜੋਗੀ ਇਸ ਕਰਕੇ ਉਹ ਭੁੱਲੜ ਦਾ ਮੰਨਿਆ ਗੁਰਬਾਣੀ ਨੂੰ ਭੁੱਲੜ ਦਾ ਮੰਨਿਆ ਵੀ ਇਹਨੂੰ ਸਮਝ ਨਹੀਂ ਤਿਆਗ ਮਾਇਆ ਦਾ ਨਹੀਂ ਕੋਈ ਕਰਦਾ ਹੁੰਦਾ ਜੇ ਉਹਨੂੰ ਕਹਾ ਕੁਝ ਪ੍ਰਾਪਤੀ ਦੀ ਇੱਛਾ ਨਾ ਹੋਵੇ ਨੰਗਾ ਭੁੱਖਾ ਨਹੀਂ ਰਹਿਣਾ ਹੁੰਦਾ ਘਰ ਨਹੀਂ ਛੱਡਦਾ ਹੁੰਦਾ ਸੁਖ ਖਤਰ ਤਾਂ ਨਹੀਂ ਕੀਤਾ ਪਰਮ ਸੁਖ ਖਤਰ ਸੰਸਾਰੀ ਸੁਖ ਤੇ ਉਡਰੇ ਇਸ ਕਰਕੇ ਉਹਨਾਂ ਨੂੰ ਮੁੰਦਾ ਸੰਤੋਖ ਜੇ ਤੁਸੀਂ ਸੁਖ ਤਿਆਗਿਆ ਸੀ ਸੰਸਾਰੀ ਤਾਂ ਸੰਤੋਖ ਨਾਲ ਤਿਆਗਣਾ ਸੀ ਕੰਨਾਂ ਦੀਆਂ ਮੁੰਦਰਾਂ ਦੀ ਲੋੜ ਨਹੀਂ ਸੀ ਮਨ ਦੇ ਵਿੱਚ ਮੁੰਦਰ ਪਾ ਦਿੰਦੇ ਮਨ ਦੀ ਮੁਦਰਾ ਹੀ ਬਣਾ ਦਿੰਦੇ ਸੰਤੋਖ ਦੀ ਮਨ ਸੰਤੋਖੀ ਹੋ ਜਾਂਦਾ ਸੰਤੋਖ ਦੀ ਮੁਦਰਾ ਚੜ੍ਹਦਾ ਸੰਤੋਖ ਦੀ ਮੁਦਰਾ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਸੰਤੋਖ ਦੀ ਮੁਦਰਾ ਵਾਲਾ ਭਾਣੇ ਚ ਹੁੰਦਾ ਤੁਹਾਨੂੰ ਭੁੱਖ ਤਾਂ ਲੱਗਦੀ ਹੈ ਭਾਈ ਫਿਰ ਉੱਠ ਕੇ ਜਾਂਦੇ ਹੋ ਮੰਗਣ ਸੰਤੋਖ ਭੁੱਖ ਤੋੜ ਦਿੰਦੀ ਹੈ ਤੋੜ ਤਾਂ ਜਾ ਸੰਤੋਖ ਰੱਖੋ ਜਿਹੜਾ ਟੁੱਟੇ ਨਾ ਜਿਹੜਾ ਗੁਰਮਤ ਸਤ ਸੰਤੋਖ ਹੈ ਨਹੀਂ ਟੁੱਟਦਾ ਸਤ ਸੰਤੋਖ ਗਿਆਨ ਨਾਲ ਬਣਦਾ ਹੈ ਗਿਆਨ ਦੀ ਵਸਤਾ ਸਰੀਰ ਵਾਸਤੇ ਲੋੜ ਹੈ ਹੱਥ ਪੈਰ ਦਿੱਤੇ ਨੇ ਕੰਮ ਕਰਨਾ ਕਰਨਾ ਸਰੀਰ ਪਾਲਣਾ ਸਰੀਰ ਤੋਂ ਕੰਮ ਵੀ ਲੈਣਾ ਪਸ਼ੂ ਪਾਲਦੇ ਆ ਮੱਝ ਪਾਲਦੇ ਆ ਦੁੱਧ ਲੈਂਦੇ ਆ ਤੇ ਉਹਨੂੰ ਪੱਠੇ ਨਾ ਪਾਈਏ ਦੁੱਧ ਕਿਦੋਂ ਪੀਣਾ ਘੋੜਾ ਪਾਲਦੇ ਆ ਬੋਲਦ ਪਾਲਦੇ ਆ ਇਹ ਵੀ ਸਰੀਰ ਹੈ ਸਰੀਰ ਕੋ ਪਸ਼ੂ ਪਾਲਦੇ ਹੋ ਤੋਂ ਕੁਝ ਲੈਂਦੇ ਆ ਸਰੀਰ ਪਾਲਦੇ ਹੋ ਤੋਂ ਵੀ ਕੁਝ ਕੰਮ ਲੈਣੇ ਤੇ ਜੇ ਕੰਮ ਲੈਣਾ ਤਾਂ ਕੁਝ ਨੂੰ ਪਾਲਣਾ ਵੀ ਪਊਗਾ ਕਿ ਗਿਆਨ ਹੈ ਗਿਆਨ ਦੀ ਅਵਸਥਾ ਪਰ ਇਹਨੂੰ ਪਾਲਣ ਵਾਸਤੇ ਹੀ ਜੀਵਨ ਨਹੀਂ ਬਾਦਣਾ ਇਹ ਤਾਂ ਕੰਮ ਲੈਣ ਵਾਸਤੇ ਪਾਲਦੇ ਉੱਥੇ ਤੇ ਰੱਖਣ ਮਾਝ ਲੈ ਲਈ 10 ਕਰ ਖਾਣ ਦੇ ਕੋਈ ਖਰੀਦ ਕੇ ਰੱਖਦਾ ਆਪਣੇ ਘਰ 20 ਸਾਲ ਦੀ ਤੂੜੀ ਜਮਾ ਕਰਦਾ ਆਗਾ ਅਗਲੇ ਸਾਲ ਫੇਰ ਆਜੂ ਸਰੀਰ ਵਾਸਤੇ ਨਹੀਂ ਤਾਂ ਕਰਦੇ ਪਸ਼ੂਆਂ ਵਾਸਤੇ ਕਰਦੇ ਆ ਤਾਂ ਵੀ ਚਲੋ ਫਿਰ ਨਿਕਲੂ ਫੇਰ ਲੈ ਲਾਂਗੇ ਹੁਣ ਥੋੜੀ ਜਿਹੀ ਲੈ ਲਵਾਂ ਸਰੀਰ ਵਾਸਤੇ ਇਹ ਨਿਯਮ ਨਹੀਂ ਰੱਖਿਆ ਸੀ ਇਹ ਜਿਹਾ ਹੀ ਨਿਯਮ ਰੱਖਣਾ ਸੀ ਕਿਉਂਕਿ ਸਰੀਰ ਕਰਕੇ ਅਸੀਂ ਵੀ ਪਸ਼ੂ ਹਾਂ ਸਰੀਰ ਪਸ਼ੂ ਹੀ ਹੈ ਤਾਂ ਹੀ ਉੱਥੇ ਅਸੀਂ ਉੜ ਜੀ ਇਹ ਪਸ਼ੂ ਨਹੀਂ ਨਾ ਮੰਨਿਆ ਸਰੀਰ ਨੂੰ ਸਰੀਰ ਕਿ ਅਸੀਂ ਪਸ਼ੂ ਆ ਅਸੀਂ ਉੱਥੇ ਤਾਂ ਹੀ ਉੜਦੇ ਆ ਜਦ ਕਿ ਮਨੂ ਨਰੂ ਮਰਾ ਨਰ ਕਾਮਨਾ ਆਵੇ ਪਸ਼ੂ ਮਰਾ ਦਾ ਸਕਾਰ ਸਵਾਰ ਉੱਥੇ ਉਲਝ ਗਏ ਜਾ ਇਹ ਨਹੀਂ ਸਮਝਿਆ ਵੀ ਸਰੀਰ ਕਰਕੇ ਅਸੀਂ ਵੀ ਪਸ਼ੂ ਆ ਜਾਂ ਨਰੂ ਮਰਦਾ ਮਨ ਮਰਦਾ ਕਿਸੇ ਕੰਮ ਨਹੀਂ ਹੋਦਾ ਮਨ ਮਰੇ ਦੀ ਕੋ ਮਕਾਨ ਨਹੀਂ ਜਾਂਦਾ ਮਨ ਮਰੇ ਦੀ ਕੋ ਬੜੀ ਨਹੀਂ ਦੇਖੀ ਕਿਸੇ ਨੇ ਕੋਈ ਲੱਕੜਾਂ ਦੀ ਲੋੜ ਨਹੀਂ ਪੈਂਦੀ ਫੂਕਣ ਦੀ ਲੋੜ ਨਹੀਂ ਪੈਂਦੀ ਕੋਈ ਫੁੱਲ ਨਹੀਂ ਚੁਗਦਾ ਇਹ ਕੋਈ ਸਵਾਲ ਨਹੀਂ ਬਣਦੀ ਬਣਦਾ ਕੁਝ ਦੱਸੋ ਕਿਹੜੀ ਚੀਜ਼ ਕੰਮ ਆਉਂਦੀ ਹੈ ਮਨ ਤੇ ਬਾਕੀ ਵਾਇਦਾ ਦੇਖਿਆ ਸਰੀਰ ਮਰਦਾ ਹੈ ਦਸ ਕੰਮ ਸਵਾਰਦਾ ਪਸ਼ੂ ਮਰੇ ਕਿਉਂਕਿ ਅੱਖਾਂ ਵੀ ਕੰਮ ਆ ਸਕਦੀਆਂ ਨੇ ਗੁਰਦੇ ਵੀ ਕੰਮ ਆਉਂਦੇ ਨੇ ਬਹੁਤ ਹੱਡੀਆਂ ਕਈ ਚੀਜ਼ਾਂ ਕੰਮ ਆ ਜਾਂਦੀਆਂ ਨੇ ਭਗਤਾਂ ਨੂੰ ਤਾਂ ਉਦੋਂ ਵੀ ਪਤਾ ਸੀ ਕੰਮ ਆ ਜਾਂਦੀਆਂ ਸਾਨੂੰ ਅੱਜ ਪਤਾ ਲੱਗੇ ਉਹਨਾਂ ਨੂੰ ਉਦੋਂ ਵੀ ਪਤਾ ਸੀ ਸਾਨੂੰ ਅੱਜ ਪਤਾ ਲੱਗੇ ਹੁਣ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਪਸ਼ੂ ਸਰੀਰ ਸਾਡਾ ਵੀ ਪਸ਼ੂ ਹੈ ਜੇ ਇੰਨਾ ਗਿਆਨ ਹੁੰਦਾ ਫਿਰ ਤੇ 43 ਦੇ ਕਿਉਂ ਆ ਕੇ ਅੜ ਗਏ ਉਹਨੇ ਕਹਾ ਜੇ ਪਸ਼ੂ ਮਰਦੇ ਨੇ ਵੀ ਕੰਮ ਹੁੰਦੇ ਨੇ ਆਦਮੀ ਮਰਦਾ ਕਿਸੇ ਕੰਮ ਨਹੀਂ ਨਰ ਸਰੀਰ ਨਹੀਂ ਹੈ ਨਰ ਆਤਮਾ ਰੇ ਨਰ ਗਰਭ ਕੁੰਡਲ ਮੈਂ ਆਸ਼ਤ ਗਰਭ ਕੁੰਡਲ ਦੇ ਵਿੱਚ ਆਸ਼ਤ ਜਾਂ ਹੈਗਾ ਸੀ ਤੂੰ ਉਹਦਾ ਧਿਆਨ ਲੈ ਲਾਗਾ ਜਿਹਦਾ ਧਿਆਨ ਹੈ ਉਹ ਨਰ ਹੈ ਨਰ ਚੇਤਨ ਹੈ ਨਰ ਚਾਹਤ ਕਛੂ ਔਰ ਜਿਹਦੇ ਅੰਦਰ ਇੱਛਾ ਉਹ ਨਰ ਔਰ ਕੀ ਔਰ ਹੈ ਭਈ ਨਰ ਦੀ ਡੈਫੀਨੇਸ਼ਨ ਜਿੱਦਾਂ ਗੁਰਬਾਣੀ ਨਾਲ ਜੁੜੇ ਹੁੰਦੇ ਗੁਰਬਾਣੀ ਜੋ ਸਮਝਦੇ ਅਰਥ ਬੇਤਾ ਪਤਾ ਲੱਗ ਜਾਂਦਾ ਗੁਰਬਾਣੀ ਦਾ ਦੇ ਉੱਪਰ ਦੀ ਨੰਗੀ ਜਾਂਦੀ ਹੈ ਗੁਰਬਾਣੀ ਦਾ ਉਹ ਉੱਪਰ ਦੀ ਨੰਗੀ ਹੋਈ ਹੈ ਨਾ ਦੇ ਪਤਾ ਹੀ ਨਹੀਂ ਕੀ ਪੜਦੇ ਆ ਕੀ ਪੜ ਚੁੱਕੇ ਆ ਹਾਂਜੀ Um ਅਸੀਂ ਸਰੀਰ ਨੂੰ ਪਸ਼ੂ ਨਹੀਂ ਮੰਨਿਆ ਹੋਇਆ ਆਪਣੇ ਨੂੰ ਵੱਖਰਾ ਨਹੀਂ ਮੰਨਿਆ ਇਹਨੂੰ ਘੋੜਾ ਨਹੀਂ ਮੰਨਿਆ ਹੋਇਆ ਕਿ ਸਾਡੀ ਸਵਾਰੀ ਵਾਸਤੇ ਘੋੜਾ ਨਹੀਂ ਮੰਨਿਆ ਜਿੱਦਣ ਇਹ ਮੰਨ ਲਿਆ ਉਦੋਂ ਸਮਝ ਆ ਜੂਗਾ ਗੱਲ ਬੰਦਾ ਸੰਤੋਖ ਉਦੋਂ ਸੰਤੋਖ ਵਾਲੀ ਗੱਲ ਸ਼ੁਰੂ ਹੋ ਜੂਗੀ ਉਧਰ ਲੋੜਾਂ ਹੋਣੀਆਂ ਸੀਮਤ ਹੋ ਜਾਣਗੀਆਂ ਜਿੰਨੀਆਂ ਨੂੰ ਚਾਹੀਦੀਆਂ ਨੇ ਕੋੜਾ ਇੱਕ ਆ ਥੋੜੇ ਜਿਹਾ ਘੋੜਿਆਂ ਦੀ ਕਿਵੇਂ ਬਣਾ ਲਾਂਗੇ ਇੱਕ ਦਿਓ ਬਣਾਵਾਂਗੇ ਨਾ ਛੱਡ ਕਿਵੇਂ ਪਾ ਦਾਂਗੇ 200 ਫੁੱਟ ਲੰਬਾ ਘੋੜਾ ਹੈ ਹੁਣ ਆਦਮੀ ਇਦਾਂ ਕਰਦਾ ਉੱਠੀ ਕਿੰਨੀ ਚਾਹੀਦੀ 6 ਕਿਲੇ ਫਾਰਮ ਹਾਊਸ ਬੰਦਾ ਇੱਕੋ ਹੀ ਘੋੜਾ ਇੱਕੋ ਹੀ ਹੈ ਇੱਥੇ ਕਰ ਰਿਹਾ ਨਾ ਸਾਹੀ ਗੱਲ ਹੈ ਕਰ ਰਿਹਾ ਨਾ ਇੱਥੋਂ ਹੀ ਗਲਤੀ ਕੀਤੀ ਹੋਈ ਹੈ ਉਹ ਕੀ ਕਰਦੇ ਸੀ ਕੁਟਿਆ ਕਿੰਨੀ ਕਿ ਜਿੰਨੀ ਸਰਜ ਸਿੱਧ 6 4 ਫੁੱਟ ਬਾਈ 4 ਫੁੱਟ ਮੱਠ ਬਣਾਉਂਦੇ ਸੀ ਜੀ ਤੇ ਲੱਤਾਂ ਵੀ ਸਿੱਧੀਆਂ ਨਾ ਹੋਣ ਸਿੱਧੀਆਂ ਲੱਤਾਂ ਨਾਲ ਕਹਿੰਦੇ ਪੂਰੀ ਨੀਂਦ ਆ ਜਾਂਦੀ ਕੱਠੀਆਂ ਲੱਤਾਂ ਕਰਕੇ ਪੈ ਜਵੇ ਸੌਂ ਜਵੇ ਜੇ ਸੌਣਾ ਘੜੀ ਥੋੜਾ ਅੰਦਰ ਜੇ ਮੱਛਰ ਨਾ ਆਵੇ ਦਰਵਾਜ਼ਾ ਹੈ ਹੀ ਨਹੀਂ ਜੇ ਪੱਖਾ ਮੱਟ ਬਣਾਉਂਦੇ ਵੀ ਸੀ ਪੱਕਾ ਦਰਵਾਜ਼ਾ ਨਹੀਂ ਸੀ ਲਾਉਂਦੇ ਦਰਾ ਮੂਰੇ ਧੂਣਾ ਲਾ ਲੈਣਾ ਪਾਥੀਆਂ ਦਾ ਲੱਕੜਾਂ ਦਾ ਕਪੜਾ ਕੋਈ ਹੈ ਨਹੀਂ ਅੰਦਰ ਨਿਗੋ ਹੋ ਜਾਣਾ ਜੇ ਕਹਿੰਦਾ ਨੀਂਦ ਆਈ ਤਾਂ ਥੋੜਾ ਜਿਹਾ ਉਹ ਜਿਵੇਂ ਰੇਲ 'ਚ ਲੋਕ ਸੌਂ ਜਾਂਦੇ ਨੇ ਐ ਇਕੱਠੀਆਂ ਜਿਹਾ ਅੱਧੀਆਂ ਇਕੱਠੀਆਂ ਜਿਹਾ ਕਰਕੇ ਦੱਸਾਂ ਫੜ ਕੇ ਸੌਲੇ ਆਰਾਮ ਨਾ ਹੋਵੇ ਸੌਣ ਵੀ ਬੇਰਾਮੀ ਜੇ ਹੋ ਜੇ ਸੌਣ ਉਹ ਵੀ ਬੇਰਾਮੀ ਜੇ ਹੋ ਸੁਖ ਦਾ ਸੌਣ ਨਾ ਹੋਵੇ ਬੇਰਾਮੀ ਦਾ ਉਹਨਾਂ ਨੂੰ ਤਾਂ ਫਿਰ ਕਹਿਣਾ ਹੀ ਸੀ ਭਾਈ ਇੰਨਾ ਕੁਝ ਕਰਦੇ ਹੋਏ ਤੁਹਾਨੂੰ ਵੀ ਫੇਰ ਵੀ ਨਾ ਪ੍ਰਾਪਤ ਹੋਏ ਫਿਰ ਅਫਸੋਸ ਦੀ ਗੱਲ ਹੈ ਉਹਨਾਂ ਨੂੰ ਗਿਆਨ ਦਿੱਤਾ ਤਾਂ ਦਿੱਤਾ ਉਹ ਇਮਾਨਦਾਰ ਸੀਗੇ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਆਏ ਵੀ ਨੇ ਆਏ ਹੋਣਗੇ ਕਿਹਨਾਂ ਨੇ ਲਾਭ ਲਿਆ ਹੁਣ ਆਪਾਂ ਨੂੰ ਕੀ ਪਤਾ ਦੇ ਵਿੱਚ ਹਾਂ ਪਰ ਉਸ ਵੇਲੇ ਜਿਹੜੇ ਹੈੱਡ ਸੀ ਉਹ ਨਹੀਂ ਬਣੇ ਹੈੱਡ ਨਹੀਂ ਬਣੇ ਦੂਏ ਬਣੇ ਕਿਹਨ ਗਿਆ ਤਾਂ ਅਸਰ ਹੁੰਦਾ ਹੀ ਹੁੰਦਾ ਜਿੱਤ ਦੁਆਰੇ ਉਭਰੇ ਤੇ ਤੇ ਲਈ ਵਾਰ ਗਿਆ ਤਾਂ ਹੋਈ ਹੁੰਦਾ ਸੰਤੋਖ ਸਰਵਪਤ ਝੋਲੀ ਸਰਵਪਤ ਝੋਲੀ ਪੱਤੇ ਤੇ ਖਾ ਚਾਹੇ ਝੋਲੀ ਰੱਖਣਾ ਝੋਲੀ ਕੁਝ ਥੋੜਾ ਬਹੁਤਾ ਝੋਲੀ ਕੋ ਬਹੁਤੀ ਵੱਡੀ ਨਹੀਂ ਹੁੰਦੀ ਇੰਨਾ ਗਰਾਸ਼ਨ ਅਸੀਂ ਰੱਖ ਸਕਦੇ ਹਾਂ ਜਿਵੇਂ ਝੋਲੀ ਜਿਵੇਂ ਅਸੀਂ ਖਾਲੀ ਬੋਰੀ ਲੈ ਜਾਂਦੇ ਜੇ ਮੈਂ ਐਸਾ ਕੀ ਹੈ ਬਾਹਰ ਕੀ ਕੋਈ ਨਹੀਂ ਮੇਰੇ ਜੋ ਵੀ ਇੰਨਾ ਕਿ ਤਾਂ ਕੋਈ ਜ਼ਿਆਦਾ ਨਹੀਂ ਰੋਜ਼ ਜਾਣ ਦਾ ਵਰਦਾਨ ਤੇ ਲੈ ਆਏ ਝੋਲੀ ਹੈ ਦੋ ਚਾਰ ਦਿਨ ਦੀ ਜੇ ਖੁਰਾਕ ਹੈ ਦੋ ਚਾਰ ਦਿਨ ਝੜੀ ਲੱਗੀ ਹੋਵੇ ਚਲੋ ਨਾ ਜਾ ਸਕੇ ਬਾਹਰ ਕੋਈ ਗੱਲ ਹੋ ਜਵੇ ਕਾਰਨ ਹੋ ਜਵੇ ਜਾਂ ਦੋ ਆਦਮੀ ਚਾਰ ਸੰਤੇ ਆ ਜਾਣ ਕੋਲ ਜੇ ਕੋਈ 2-4 ਕਿਲੋ ਪਿਆ ਉਹ ਪਕਾ ਲੈਣਗੇ ਖਾ ਇਹ ਕੋਈ ਬਹੁਤਾ ਲੋਭ ਨਹੀਂ ਕਹਿੰਦੇ ਚਾਹੇ ਝੋਲੀ ਰੱਖ ਝੋਲੀ ਨਹੀਂ ਸੀ ਰੱਖਦੇ ਪੱਤਾ ਹੀ ਤੋੜ ਲੈਣਾ ਭਾਂਡਾ ਵੀ ਨਹੀਂ ਰੱਖਣਾ ਪੱਤਾ ਤੋੜ ਕੇ ਲੈ ਲੈਣਾ ਦੋ ਪੱਤੇ ਕਿਸੇ ਦਰਖਤ ਦੇ ਫਰੀ ਜਾਣਾ ਜੀ ਜੀ ਨੇ ਕੋ ਦੇਤਾ ਪੱਤੇ ਤੇ ਪੋਲਣਾ ਖਾ ਲੈਣਾ ਪੱਤਾ ਬਰੇ ਛੱਡ ਦੇਣਾ ਤਾਂ ਇਹ ਭਾਂਡੇ ਦੀ ਵੀ ਰੱਖੀ ਰੱਖਣੀ ਪਊ ਜ਼ਿੰਮੇਵਾਰੀ ਉਹ ਨਹੀਂ ਰੱਖਣੀ ਕੋਈ ਕੋਈ ਸੰਸਾਰ ਦੀ ਜ਼ਿੰਮੇਵਾਰੀ ਰੱਖਣੀ ਹੋਈ ਨਹੀਂ ਉਹ ਧਿਆਨ ਮੰਗੂਗੀ ਸਾਡੇ ਸਿੰਘ ਵੀ ਕਹਿੰਦੇ ਵੀ ਬੱਕਰੀ ਵੀ ਨਹੀਂ ਰੱਖਣੀ ਬੱਕਰੀ ਵੀ ਧਿਆਨ ਮੰਗਦੀ ਜੇ ਰੱਖਾਂਗੇ ਤਾਂ ਉਹਨੂੰ ਉਹਦਾ ਚਾਹੀਦਾ ਕੋਈ ਨੂੰ ਖਾਣ ਨੂੰ ਵੀ ਚਾਹੀਦਾ ਹੈ ਬਾਹਰ ਚਰਾਉਣੀ ਪਊਗੀ ਅੰਦਰ ਬਾਹਰ ਵੜਨਾ ਪਊਗਾ ਰੱਖਣਾ ਨਹੀਂ ਕੁਝ बस ਜਦੋਂ ਆਦਮੀ ਕਿਸੇ ਸਮੱਸਿਆ ਵੱਲ ਤੁਰਦਾ ਨਾ ਉਹ ਸਮੱਸਿਆ ਯਾਨੀ ਕਿਸੇ ਰਾਹ ਤੇ ਤੁਰਦਾ ਨੂੰ ਸਮੱਸਿਆ ਦਾ ਵੀ ਪਤਾ ਲੱਗਦਾ ਕਿ ਕੀ ਕੀ ਸਮੱਸਿਆ ਮੇਰਾ ਧਿਆਨ ਖਿੱਚਦੀ ਕਹਿੰਦੇ ਰੱਖਣਾ ਨਹੀਂ ਬਿਸਤਰਾ ਵੀ ਨਹੀਂ ਬਹੁਤਾ ਰੱਖਣਾ ਸਮਾਨ ਵੀ ਨਹੀਂ ਬਹੁਤਾ ਰੱਖਣਾ ਉਹ ਲੋੜ ਅਨਸਾਰ ਰੱਖਣਾ ਲੋੜ ਅਨਸਾਰ ਰੱਖਣਾ ਵੀ ਹੈ ਬਹੁਤਾ ਨਹੀਂ ਹਾਂ ਧਿਆਨ ਕੀ ਕਰੇ ਵੀ ਭੂਤ ਬਾਕੀ ਵਿਭੂਤੀ ਬਣਨ ਦੀ ਲੋੜ ਨਹੀਂ ਹੈ ਸਰੀਰ ਤੇ ਧਿਆਨ ਤੁਸੀਂ ਬਾਹਰਲੇ ਸਰੀਰ ਤੇ ਵਿਭੂਤ ਬਣਨ ਦੀ ਬੜੋ ਚਾਹੇ ਨਾ ਬੜੋ ਧਿਆਨ ਦੇ ਨਾਲ ਵਿਭੂਤ ਆਪੇ ਤੁਹਾਡੇ ਬਣੀ ਜਾਣੀ ਧਿਆਨ ਕਾਜ ਰੱਖਣਾ ਆਤਮ ਧਿਆਨ ਹੈ ਮਨ ਧਿਆਨ ਰੱਖਣਾ ਮਨ ਕਿੱਧਰ ਜਾਂਦਾ ਦੌਲਦਾ ਤਾਂ ਨਹੀਂ ਹੈ ਮਾਇਆ ਜਾਂਦਾ ਕੀ ਸੋਚਦਾ ਕਿਉਂ ਸੋਚਦਾ ਮਨ ਜਿਹੜੇ ਕੰਮ ਆਇਆ ਕੰਮ ਕਰ ਰਿਹਾ ਨਹੀਂ ਕਰ ਰਿਹਾ ਫਿਰ ਮਨ ਵਿੱਚ ਇਹ ਹੁਕਮ ਚ ਭਾਣਾ ਮੰਨਦਾ ਕਿ ਨਹੀਂ ਮੰਨਦਾ ਜੇ ਤਾਂ ਭਾਣੇ ਚੱਲਦਾ ਮਨ ਤਾਂ ਮਨ ਜੀ ਵੀ ਧਿਆਨ ਹੈ ਭਾਣੇ ਜੀ ਵੀ ਦੋਹਾਂ ਧਿਆਨ ਹੈ ਭਾਣਾ ਕਿਉਂ ਨਹੀਂ ਮੰਨਦਾ ਭਾਣਾ ਨੂੰ ਅੱਡਾ ਕਿਉਂ ਨਹੀਂ ਲੱਗਦਾ ਇਹ ਤਾਂ ਕੱਲੇ ਮਨ ਦੇ ਵਿੱਚ ਧਿਆਨ ਰੱਖਾਂਗੇ ਤਾਂ ਮਨ ਕੀ ਕਰਦਾ ਹੈ ਭਾਣਾ ਮੰਨਦਾ ਹੈ ਜਾਂ ਨਹੀਂ ਮੰਨਦਾ ਜੇ ਨਹੀਂ ਮੰਨਦਾ ਤਾਂ ਕਿਉਂ ਨਹੀਂ ਮੰਨਦਾ ਇਹਨੂੰ ਮਿੱਠਾ ਕਿਉਂ ਨਹੀਂ ਲੱਗਦਾ ਕੀ ਕਸਰ ਕੀ ਹੈ ਇਹ ਜੇ ਰੱਖਾਂਗੇ ਧਿਆਨ ਵੀ ਭੂਤ ਮਨ ਨੂੰ ਚੜੀ ਜਾਣੀ ਮਨ ਮਾਝਿਆ ਜਾਣਾ ਹੀ ਜਾਣਾ ਧਿਆਨ ਕੀ ਕਰੇ ਭੂਤ ਵਿਪੂਤੀ ਅਸਲ ਦੇ ਵਿੱਚ ਵਸਤੂ ਨੂੰ ਵੀ ਕਹਿੰਦੇ ਨੇ ਪ੍ਰਾਪਤੀ ਨੂੰ ਕਹਿੰਦੇ ਨੇ ਵਿਭੂਤੀ ਗਿਆਨ ਦੀ ਪ੍ਰਾਪਤੀ ਇਹਦੇ ਵਿੱਚ ਹੀ ਹੈ ਮਨ ਨੂੰ ਮੋੜੀ ਜਾਵਾਂਗੇ ਮਨ ਗਿਆਨ ਮੇਰਾ ਨਹੀਂ ਬਣਨਾ ਗਿਆਨ ਕੋ ਬਦਲ ਬਣਦਾ ਧਿਆਨ ਹੈ ਤਾਂ ਗਿਆਨ ਵੀ ਹੈ ਧਿਆਨ ਦੇ ਵਿੱਚ ਗਿਆਨ ਹੈ ਧਿਆਨ ਵਿੱਚ ਜਾਣਿਆ ਧਿਆਨ ਦੇ ਵਿੱਚ ਇਲਾਜ ਆਉਣਾ ਮਨ ਦਾ ਜੇ ਮਨ ਦਾ ਧਿਆਨ ਹੈ ਤਾਂ ਇਲਾਜ ਵੀ ਧਿਆਨ ਚ ਹੀ ਆਉਣਾ ਧਿਆਨ ਨਾਲ ਕੰਮ ਕਰਦੇ ਆ ਕੰਮ ਨਹੀਂ ਆਉਂਦਾ ਠੀਕ ਤਾਂ ਕਹਿੰਦੇ ਨਹੀਂ ਇਹਨੂੰ ਐ ਨਹੀਂ ਐ ਕਰੀਏ ਫਿਰ ਠੀਕ ਹੋ ਜਾਊ ਰਾਹ ਨਿਕਲੇ ਹੋਵੇ ਮਨ ਨੂੰ ਬਣਾਉਣ ਦਾ ਰਾਹ ਆਪੇ ਨਿਕਲ ਜਾਂਦਾ ਆਪੇ ਨਿਕਲ ਜਾਂਦਾ ਧਿਆਨ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਧਿਆਨ ਵਿੱਚ ਗਿਆਨ ਹੈ ਗਿਆਨ ਤੇ ਧਿਆਨ ਰਹਿਦਾ ਧਿਆਨ ਵਿੱਚੋਂ ਗਿਆਨ ਪੈਦਾ ਧਿਆਨ ਰੱਖਦੇ ਆ ਇਹਦੇ ਵਿੱਚ ਹੁਕਮ ਦੇ ਵਿੱਚ ਗਿਆਨ ਬਿਲੂਗਾ ਗੁਰਬਾਣੀ ਨੂੰ ਸੁਣਦਿਆਂ ਧਿਆਨ ਨਾਲ ਜੋ ਗਿਆਨ ਮਿਲੂਗਾ ਉਪਦੇਸ਼ ਨਾਲ ਉਪਦੇਸ਼ ਨੂੰ ਧਿਆਨ ਨਾਲ ਸੁਣੇ ਤੇ ਗਿਆਨ ਮਿਲਦਾ ਹੁਕਮ 'ਚ ਧਿਆਨ ਰੱਖੇ ਤੇ ਗਿਆਨ ਮਿਲਦਾ ਦੋਹਾਂ ਜਗ੍ਹਾ ਤੋਂ ਮਿਲਦਾ ਹੁਕਮ ਵਿੱਚ ਧਿਆਨ ਰੱਖਣਾ ਪਊ ਹੁਕਮ ਨੂੰ ਸੁਣਨ ਦੀ ਲੋੜ ਨਹੀਂ ਹੈ ਆ ਉਹ ਸੁਣਨ ਵਾਲੀ ਚੀਜ਼ ਨਹੀਂ ਹੈ ਹੁਕਮ ਦਾ ਜੋ ਵਰਤੇ ਤੇਰਾ ਬਣ ਹੁਕਮ 'ਚ ਕੱਲੇ ਧਿਆਨ ਦੀ ਲੋੜ ਹੈ ਧਿਆਨ ਚੋਂ ਹੀ ਸਭ ਕੁਝ ਸਮਝ ਆਉਂਦੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਧਿਆਨ ਚੋਂ ਗਿਆਨ ਮਿਲ ਜਾਂਦਾ ਗੁਰਬਾਣੀ ਦੇ ਵਿੱਚ ਧਿਆਨ ਰੱਖਣਾ ਪਊ ਇਹਦੇ ਵਿੱਚ ਧਿਆਨ ਚੋਂ ਗਿਆਨ ਮਿਲਦਾ ਧਿਆਨ ਨਾਲ ਸੁਣਨੀ ਪਊ ਇੱਥੇ ਧਿਆਨ ਜਿੰਨਾ ਜ਼ਿਆਦਾ ਹੋਊ ਉਨਾ ਹੀ ਗਿਆਨ ਜ਼ਿਆਦਾ ਹੋ ਧਿਆਨ ਬਿਨਾ ਗਿਆਨ ਕਿਤੇ ਵੀ ਨਹੀਂ ਔਰ ਜੇ ਗਿਆਨ ਹੋ ਜੂ ਉਹੀ ਅੰਤਰ ਧਿਆਨ ਅੰਦਰ ਧਿਆਨ ਮਨ ਨੂੰ ਟਿਕਾਊਗਾ ਨਹੀਂ ਮਨ ਟਿਕਣਾ ਨਹੀਂ ਗਿਆਨ ਧਿਆਨ ਦਾ ਮਤਲਬ ਹੈ ਧਿਆਨ ਗਿਆਨ ਵਾਸਤੇ ਰੱਖਣਾ ਹੈ ਹਰ ਵਕਤ ਧਿਆਨ ਗਿਆਨ ਵਾਸਤੇ ਹੀ ਯੂਟਿਲਾਈਜ਼ ਕਰਨਾ ਕਮਾਈ ਵਾਸਤੇ ਹੋਰ ਸਾਡਾ ਸੰਸਾਰੀ ਕਮਾਈ ਵਾਸਤੇ ਧਿਆਨ ਹੈ ਚਿੰਤਾ ਕਾਲ ਵਾਲੀ ਕਾਇਆ ਡੰਡਾ ਪਰਤੀ ਚਿੰਤਾ ਕਾਲ ਅਈ ਚਿੰਤਾ ਸਰੀਰ ਹੈ ਚਿੰਤਾ ਕਾਇਆ ਨਹੀਂ ਹੈ ਕਾਇਆ ਅੰਦਰਲਾ ਸਰੀਰ ਇਹ ਕਪੜਾ ਹੈ ਉਹਦੇ ਤੇ ਖੰਡਾ ਕਪੜਾ ਹੁੰਦਾ ਇਹਦੇ ਨਾਲ ਕਾਇਆ ਟਕੀ ਹੋਈ ਖੰਡਾ ਵਸ ਇਹ ਖਾਲੀ ਨਹੀਂ ਹੈ ਕਾਇਆ ਜਿਹੜੀ ਅੰਦਰਲੀ ਖੁਆਰੀ ਹੈ ਖੁਆਰੀ ਕਾਇਆ ਖੁਆਰੀ ਖੁਆਰੀ ਕੁਆਰੀ ਹੁੰਦੀ ਹੈ ਕਿ ਤੁਸੀਂ ਇਹ ਕਹੋ ਵੀ ਉਹ ਚੇਤਨ ਹੈ ਜਿਹਦਾ ਜੋ ਪਤੀ ਨਾ ਹੋਵੇ ਪਤੀ ਵਾਲੀ ਨਹੀਂ ਹੈ ਕਾਇਆ ਕੁਆਰੀ ਹੈ ਅੰਦਰ ਸ਼ਬਦ ਗੁਰੂ ਪ੍ਰਗਟ ਨਹੀਂ ਹੈ ਭਰਤਾ ਜੋ ਆਇਆ ਕੁਆਰੀ ਕਾਇਆ ਮੇਰੇ ਘਰ ਆਏ ਰਾਜਾ ਰਾਮ ਪਤਾਰਾ ਜੋ ਆਇਆ ਨਹੀਂ ਨਾ ਜਾਂ ਆਜੂ ਪਤੀ ਆਇਆ ਨਹੀਂ ਹਾਂ ਉਸੇ ਵਾਲੀ ਫਿਰ ਉਸ ਨੂੰ ਸੌ ਦਿੰਦੇ ਆ ਆਓ ਜੀ ਸੌ ਦਿੰਦੇ ਕੋਈ ਫਾਇਦਾ ਜੁਗਤ ਡੰਡਾ ਪ੍ਰਤੀ ਜੁਗਤ ਕੀ ਹੈ ਪਤੀ ਵਾਲੀ ਬੰਨ ਦੀ ਕੀ ਜੁਗਤੀ ਮਨ ਸਿੱਧਾ ਹੋ ਜਵੇ ਡੰਡੇ ਵਾਂਗੂ ਜਿੰਨਾ ਜਨ ਮਨ ਚ ਵੜ ਲੈ ਨਾ ਨਹੀਂ ਮੰਨਦਾ ਬਾਣੇ ਨੂੰ ਕਾਂਡ ਛਾਂਡ ਕਰਕੇ ਤਾਂ ਮੰਨਣਾ ਚਾਹੁੰਦਾ ਹੂ ਹੂ ਨਹੀਂ ਮੰਨਣਾ ਚਾਹੁੰਦਾ ਜੇ ਹੂ ਬਹੁ ਮੰਨੇ ਬਾਣੀ ਨੂੰ ਫਿਰ ਤਦਮਨ ਹੋ ਗਿਆ ਸਿੱਧਾ ਡੰਡਾ ਗਾਜ ਮਨ ਮੇਰੋ ਗਾਜ ਤੇ ਗਾਜ ਕਹਿਤਾ ਤੇ ਡੰਡਾ ਡੰਡਾ ਉਸ ਕਰਦੇ ਆ ਨਾ ਆਪਾਂ ਸਿੱਧੇ ਹੋ ਕੇ ਐ ਮਨ ਸਿੱਧਾ ਹੋ ਕੇ ਬਾਣੀ ਦੇ ਅੱਗੇ ਡੰਡਾਉਤ ਕਰੇ ਡੰਡਾਉਤ ਬਾਣੀ ਨੂੰ ਮੰਨਣ ਦੀ ਕਰਨੀ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਪੂਰੇ ਕਰਨ ਦੀ ਲੋੜ ਨਹੀਂ ਸੀ ਉੱਥੇ ਕੀ ਲੋੜ ਸੀ ਕਰਨ ਦੀ ਉੱਥੇ ਤਾਂ ਦਿਖਾਤੀ ਡੰਡਾਉਤ ਗੁਰਬਾਣੀ ਮੰਨਣ ਦੇ ਵਿੱਚ ਮਨ ਹੈ ਉਹਦੇ ਨੂੰ ਲਾਉਂਦਾ ਸਰੀਰ ਸੱਤਾ ਉਹ ਵੀ ਚਾਲ ਹੈ ਸ਼ੈਤਾਨਾਂ ਦੀ ਚਾਲ ਹੈ ਸ਼ੈਤਾਨਾਂ ਦੀਆਂ ਕਾਢਾਂ ਨੇ ਉੱਥੇ ਤਾਂ ਐ ਹੋ ਗਿਆ ਸਿੱਧਾ ਡੰਡੇ ਵਾਂਗੂ ਬੜ ਮਨ ਦੇ ਵਿੱਚ ਨੇ ਉਹ ਗਾਇਤਾ ਮਨ ਕਰਨਾ ਸੀ ਸਰੀਰ ਕਰਦਾ ਆ ਬਚ ਗਿਆ ਡੰਡਾਤ ਮੰਦਨ ਕਰਨੀ ਸੀ ਸਰਬ ਕਲਾ ਸਮਰੱਥ ਦੇ ਸਾਹਮਣੇ ਮੰਨੇ ਮੰਨੇਗਾ ਉਹ ਉੱਥੇ ਕੌਣ ਕਰਦਾ ਉੱਥੇ ਚਾਹੇ ਸਰੀਰ ਕਰਕੇ ਵੀ ਕਰ ਦਿੰਦਾ ਪਰ ਸਰਵਗਲਾ ਸਮਰਾਤਾ ਹੁੰਦਾ ਕਿਤੇ ਤਾਂ ਹੀ ਕਰਦਾ ਗੁਰੂ ਗ੍ਰੰਥ ਸਾਹਿਬ ਸਰਵਕਲਾ ਸਮਰੱਥ ਨਹੀਂ ਹੈ ਇਹਨੂੰ ਸਰਵਕਲਾ ਸਮਰੱਥ ਨਹੀਂ ਕਿਹਾ ਜਾ ਸਕਦਾ ਇਹਨੂੰ ਮੰਨਣਾ ਪਾਗਲਪਣ ਹੈ ਸਰਵ ਕਲਾ ਸਮਰੱਥ ਹੈ ਕੋਈ ਹਮਲਾ ਨਹੀਂ ਕਰ ਸਕਦਾ ਸਰਵ ਕਲਾ ਸਮਰੱਥ ਹੈ ਹਮਲਾ ਕੌਣ ਕਰ ਦੂਗਾ ਹਾਂ ਇਹਨਾਂ ਸੱਚਾ ਜਾਂਦਾ ਅਟੈਕ ਕੌਣ ਕਰ ਦੂਗਾ ਇਹ ਅਸੀਂ ਜਿਹੜੀਆਂ ਕਰ ਲਈਆਂ ਨਾ ਗੱਲਾਂ ਵੀ ਸਰਵ ਕਲਾ ਸਮਰੱਥ ਹੈ ਇਹ ਕਾਣ ਇਹੀ ਲੈ ਕੇ ਵਹਿ ਗਈ ਸਾਨੂੰ ਉਹ ਠਾਕਰ ਨੂੰ ਕਹਿੰਦੇ ਤੇ ਅਗਲੇ ਨੇ ਆ ਕੇ ਉਹ ਢਾਤਾ ਇਹਨਾਂ ਦੇ ਮੰਦਰ ਢਾਤੇ ਇਹ ਕਹਿਣ ਲੱਗੇ ਗੁਰਦੁਆਰੇ ਢਾਤੇ ਮੁਸਲਮਾਨਾਂ ਨੇ ਢਾਹੇ ਨਹੀਂ ਆ ਕੇ ਉਦੋਂ ਨਹੀਂ ਸੀ ਕਹਿੰਦੇ ਸਾਨੂੰ ਕਲਾਸ ਹੋਣਾ ਜਾਂ ਹੈ ਨੇ ਉਹ ਨਹੀਂ ਸੀ ਉਦੋਂ ਨਹੀਂ ਸੀ ਕਹਿੰਦੇ ਉਦੋਂ ਸਮਝ ਸੀ ਇਸ ਗੱਲ ਹੁਣ ਕਹਿਣ ਲੱਗ ਪੱਲੇ ਕੁਝ ਨਹੀਂ ਨਾ ਰਿਹਾ ਤਾਂ ਕਹਿਣ ਲੱਗ ਸਰਬ ਕਲਾ ਸਮਰਾਧਾ ਨਹੀਂ ਪਤਾ ਕੀ ਹੈ ਸਰਬ ਕਲਾ ਸਮਰਾਟ ਇੱਕ ਜਿਹੜਾ ਇੱਕੋ ਵੀ ਨਹੀਂ ਹੈ ਇਹ ਭਲੇਖੇ ਜਨਾ ਰਹੇ ਹੋ ਨਾਨਕ ਵੀ ਨਹੀਂ ਸਰਬ ਕਲਾ ਸਮਰੱਥ ਨਾਨਕ ਤਾਂ ਕਹਿ ਰਿਹਾ ਸਰਬ ਕਲਾ ਸਮਰੱਥ ਕਿਸੇ ਨੂੰ ਇੱਕ ਜਿਹੜਾ ਸਰਬ ਕਲਾ ਸਮਰੱਥ ਨਹੀਂ ਹੈ ਸਰਬ ਕਲਾ ਸਮਰੱਥ ਕੇਵਲ ਹੁਕਮ ਹੈ ਸਰਬ ਕਲਾ ਹੁੰਦਾ ਕੀ ਹੈ ਜਿੰਨਾ ਸੱਚ ਕਹਿੰਦਾ ਸਾਰਿਆਂ ਦੀ ਕਲਾ ਉਹਦੇ ਵਿੱਚ ਹੈ ਸਾਰਿਆਂ ਦੀ ਸ਼ਕਤੀ ਉਹਦੇ ਵਿੱਚ ਹੈ ਸਾਰਿਆਂ ਦੀ ਕਲਾ ਸਾਰਿਆਂ ਦੀ ਸ਼ਕਤੀ ਸੱਚ ਖੰਡ ਦੀ ਜਿੰਨੀ ਆਬਾਦੀ ਹੈ ਉਹਦੀ ਸਾਰੀ ਸ਼ਕਤੀ ਹੁਕਮ 'ਚ ਨਿਹਿਤ ਹੈ ਉਹ ਸਰਬ ਕਲਾ ਹੋਰ ਕੋਈ ਸਰਬ ਕਲਾ ਨਹੀਂ ਹੋਣਾ ਚਾਹੀਦਾ ਅੱਲਾਹ ਕੱਲਾ ਕੋਈ ਸਰਬ ਕਲਾ ਨਹੀਂ ਹੁਕਮ ਦੇ ਬਿਨਾ ਸਰਬਕਲਾ ਕੋਈ ਨਹੀਂ ਹੈ ਸਮਰਾਟ ਹੁਕਮ ਹੈ ਸਮਰਾਟ ਗੁਰੂ ਨੂੰ ਕਿਹਾ ਇੱਕ ਗੁਰੂ ਨਹੀਂ ਹੁੰਦਾ ਕੋਈ ਵੀ ਕਦੇ ਵੀ ਹਾਂ ਗੁਰੂ ਸਮਰਾਟ ਹੈ ਗੁਰੂ ਸ਼ਬਦ ਹੈ ਸ਼ਬਦ ਗੁਰੂ ਹੈ ਸਮਰਾਟ ਗੁਰੂ ਸਰ ਹੱਥ ਤਰੇ ਕੌਣ ਕਹੇ ਪੰਜਾਬ ਭਾਸ਼ਾ ਕਹੇ ਰਹੇ ਸਰ ਪੱਟਾਂ ਦੀ ਬਾਣੀ ਹੈ ਪੱਟਾਂ ਦੀ ਹੋਈ ਹੈ ਸਮਰੱਥ ਗੁਰੂ ਸਰਹੱਦ ਹੱਥ ਧਰਿਓ ਗੁਰ ਕੀ ਦੇਖੋ ਉੱਥੇ ਗੁਰ ਆਇਆ ਹੈ ਜਿਹਨੇ ਨਾਮ ਦਿੱਤਾ ਨਾ ਗਿਆਨ ਦਿੱਤਾ ਉੱਥੇ ਉਹਨੂੰ ਗੁਰ ਵਰਤੇ ਗੁਰ ਕੀ ਨਹੀਂ ਕਿਰਪਾ ਹਰ ਨਾਮ ਦੀ ਉੱਥੇ ਗੁਰ ਲਫ਼ਜ਼ ਵਰਤੇ ਗਿਆਨ ਦਾ ਗਿਆਨ ਦਾ ਤੇ ਵਾਸਤੇ ਵਰਤ ਲਿਆ ਆ ਉਹਦੇ ਗਿਆਨ ਜਿਹੜਾ ਦਿੱਤਾ ਉਹਦੇ ਵਾਸਤੇ ਵਰਤ ਲਿਆ ਗਿਆਨ ਦੀ ਕਿਰਪਾ ਨਾਲ ਆਈ ਪੰਥੀ ਸਗਲ ਜਮਾਤੀ ਆਈ ਪੰਥੀ ਆਈ ਪੰਥ ਨੇ ਆਈ ਪੰਥ ਦੀ ਜੁਗਤ ਡੰਡਾ ਪ੍ਰਤੀਤ ਹਾਂ ਜੁਗਤੀ ਕੀ ਹੈ ਡੰਡਾ ਪ੍ਰਤੀਤ ਜਿੰਨਾ ਚਿਰ ਮਨ ਸਿੱਧਾ ਨਹੀਂ ਹੁੰਦਾ ਉਹਨਾਂ ਚਿਰ ਦੀ ਕਿਸੇ ਨੇ ਪ੍ਰਤੀਤ ਨਹੀਂ ਹੈ ਵੀ ਸੱਪ ਮਰ ਗਿਆ ਜਿੰਨਾ ਚਿਰ ਸੱਪ ਬਿੰਗਾ ਸੱਪ ਮਰਿਆ ਨਹੀਂ ਹੈ ਜਦ ਸੱਪ ਸਿੱਧਾ ਹੋ ਜਾਂਦਾ ਨਾ ਬਿਲਕੁਲ ਵੜ ਨਹੀਂ ਰਹਿੰਦਾ ਫਿਰ ਸੱਪ ਮਰ ਗਿਆ ਫਿਰ ਮਨ ਮਰ ਗਿਆ ਕਿਸੇ ਨੇ ਭਰੋਸਾ ਨਹੀਂ ਕਰਨਾ ਆਪਾਂ ਭਰੋਸਾ ਕਰਦੇ ਆ ਜੇ ਸਭ ਕੁਝ ਬੜਾ ਹੋਵੇ ਬਰੇ ਨਹੀਂ ਹੈ ਸਾਡਾ ਕੋਈ ਨਹੀਂ ਭਰੋਸਾ ਕਰਦਾ ਮੂਰ ਕਰ ਲਵੇ ਜਾਏ ਜਦ ਮਰ ਗਿਆ ਅੱਜ ਬਿਲਕੁਲ ਸਿੱਧਾ ਹੋ ਜਾਂਦਾ ਉੱਠਾ ਵੀ ਹੋ ਜਾਂਦਾ ਉੱਠਾ ਵੀ ਹੋ ਜਾਂਦਾ ਜਿੰਨਾ ਚਿਰ ਉਹਦੇ ਜਾਨ ਉੱਠਾ ਨਹੀਂ ਹੋ ਸਕਦਾ ਨਾ ਸਿੱਧਾ ਹੋਵੇ ਨਾ ਉੱਠਾ ਨਾ ਤਾਂ ਗੰਜ ਬਹੁ ਸਿੱਧਾ ਹੋਵੇ ਸਾਰੇ ਦੋਏ ਚੀਜ਼ਾਂ ਨਹੀਂ ਕਦੇ ਵੀ ਇਸ ਕਰਕੇ ਮਨ ਦੀ ਪ੍ਰਤੀਤ ਨਹੀਂ ਸੱਚਖੰਡ ਜਿੰਨਾ ਚਿਰ ਐ ਨਹੀਂ ਹੋ ਜਾਂਦਾ ਇਹਨੂੰ ਕੋਈ ਇਹਦੇ ਤੇ ਭਰੋਸਾ ਨਹੀਂ ਕੋਈ ਕਰਦਾ ਜੁਗਤੀ ਕੀ ਹੈ ਕਿ ਡੰਡੇ ਨੂੰ ਸਿੱਧਾ ਹੋ ਜੇ ਮਨ ਇਹਨੂੰ ਸਿੱਧਾ ਕਰ ਲੋ ਫੇਰ ਇਹਦੀ ਪ੍ਰਤੀਤ ਹੈ ਸਿੱਧਾ ਅਸੀਂ ਕਰਨਾ ਆਪ ਕਰਨਾ ਭਰੋਸਾ ਦਾ ਜਿਹੜਾ ਵਾਲਿਆਂ ਨੇ ਕਰਨਾ ਫੇਰ ਮਹਿੰਗੇ ਨੂੰ ਫਰਮਾਨ ਹੋ ਸਕਦਾ ਪਰਸੋਂ ਕਿਰਪਾ ਧਾਰ ਫੇਰ ਇਹਦੀ ਆਵਾਜ਼ ਸੁਣੀ ਜਾ ਸਕਦੀ ਹੈ ਉਹਨਾਂ ਜਿਹੜੀ ਆਵਾਜ਼ ਕਿਸੇ ਨੇ ਸੁਣਨੀ ਹੋਣੀ ਉਹਨਾਂ ਜਿਹੜੇ ਦੀ ਅਰਦਾਸ ਕਿਸੇ ਨੇ ਸੁਣਨੀ ਹੋਈ ਨਹੀਂ ਫਿਰ ਇਹ ਤਾਂ ਰੋਜ਼ ਕਰੀ ਜਾਂਦੇ ਹੋ ਕਿਹਦੀ ਸੁਣਦਾ ਕੋਈ ਸੁਣਦਾ ਗੁਰਬਾਣੀ ਕਹਿੰਦੀ ਹੈ ਕਿ ਸਾਡੀ ਅਰਦਾਸ ਨਹੀਂ ਸੁਣੀ ਜਾਂਦੀ ਜੁਗਤੀ ਹੋਰ ਕੋਈ ਨਹੀਂ ਹੈ ਛੁੱਟਣ ਦੀ ਮਨ ਨੂੰ ਸਿੱਧਾ ਕਰ ਦੋ ਮਨ ਨੂੰ ਮਾਰ ਦੋ ਸਾਰੇ ਬਾੜੇ ਦੇ ਨਿਕਲ ਜਾਣਗੇ ਬਸ ਠੀਕ ਹੈ ਇਹਦੇ ਆਪਣੇ ਵਾਲ ਨੇ ਜਿਹੜੇ ਨਾ ਵਾਲ ਛੜ ਵਾਲ ਛੜ ਦਾ ਨਾਮ ਹੀ ਵਾਲ ਜੇ ਛੜ ਕਰਦਾ ਤੇ ਵਾਲ ਹੈ ਵਾਲ ਛੜ ਕਰ ਝਟ ਕੱਢ ਦੇ ਕੱਢ ਦੇ ਵਾਲ ਛੜ ਕਰਕੇ ਬਾਹਰ ਕਰਕੇ ਇਹ ਸਿੱਖ ਬਣਦਾ ਚੱਟ ਕੱਢ ਲੈਂਦਾ ਆਪਣੇ ਉਹਨਾਂ ਜਦ ਪ੍ਰਤੀਤ ਗੁਰੂ ਕੋਲੇ ਦੀ ਪ੍ਰਤੀਤ ਹੋਈ ਮੁੰਡਾ ਸੰਤੋ ਆਈ ਪੰਥੀ ਸਗਲ ਜਮਾਤੀ ਆਈ ਪੰਥੀ ਸਗਲ ਜਮਾਤੀ ਆਈ ਪੰਥੀ ਨੇ ਇਹਨਾਂ ਦੇ ਵਿੱਚ ਇੱਕ ਪੰਥ ਆਈ ਪੰਥੀ ਕਹਿੰਦੇ ਸਾਰੀਆਂ ਜਮਾਤਾਂ ਵਿੱਚੋਂ ਉਹ ਸ੍ਰੇਸ਼ਟ ਪੰਥ ਬਣਿਆ ਉਹ ਆਈ ਪੰਥੀ ਉਹੀ ਹੈ ਸਰਵ ਸ੍ਰੇਸ਼ਟ ਉਹੀ ਹੈ ਜਿਹੜਾ ਮਨਸਤਾ ਹੋਵੇ ਜਿਹਦਾ ਜੁਗਤ ਡੰਡਾ ਪ੍ਰਤੀਤ ਮੁਦਰਾ ਪਾਵੇ ਪਾਵੇ ਨਾ ਪਾਵੇ ਬਾਹਰ ਕੰਨਾਂ ਪਾਵੇ ਨਾ ਪਾਵੇ ਕੋਈ ਗੱਲ ਨਹੀਂ ਪਰ ਸੰਤੋਖ ਦੀ ਮੁਦਰਾ ਮਨ ਦੇ ਜ਼ਰੂਰ ਪਾਈ ਹੋਈ ਹੋਵੇ ਸੰਤੋਖ ਦੀ ਮੁਦਰਾ ਜਮਾਨ ਜ਼ਰੂਰ ਹੈ ਜੇ ਸੰਤੋਖ ਦੀ ਮੁਦਰਾ ਜਮਾਨ ਹੈ ਤਾਂ ਮੰਗਣ ਨਹੀਂ ਜਾ ਸਕਦਾ ਮੰਗਣ ਨਹੀਂ ਜਾ ਸਕਦਾ ਹੱਥਾਂ ਨਾਲ ਕਰਨਾ ਹੀ ਪੱਤਾ ਰੱਖ ਚਾਹੇ ਝੋਲੀ ਰੱਖ ਪਰ ਆਪਣੇ ਹੱਥ ਨਾਲ ਕਰ ਕੁਝ ਕਰਤ ਕਰਕੇ ਹਾਂ ਮੰਗਲ ਇਹ ਆਪਰੇ ਉੱਥੇ ਬੈਠਾ ਰਹਿ ਜਿਹੜਾ ਹੁਕਮ ਨਾ ਭੇਜੂਗਾ ਉਹ ਤੇ ਰਹਿ ਹੁਕਮ ਦੇ ਭਰੋਸਾ ਰੱਖ ਬੈਠਾ ਰਹਿ ਜਾਣ ਮਰਦਾਨਾ ਆਰ ਗੁਰੂ ਨਾਨਕ ਗਏ ਨੇ ਬਾਹਰ ਕਿਤੇ ਜਾ ਕੇ ਮਜ਼ਦੂਰੀ ਤਾਂ ਨਹੀਂ ਕੀਤੀ ਇਹਨਾਂ ਨੇ ਪਰ ਮੰਗਣ ਵੀ ਨਹੀਂ ਗਏ ਕਿਸੇ ਮੰਗਣ ਵੀ ਨਹੀਂ ਗਏ ਮਰਦਾਨੇ ਨੂੰ ਭੁੱਖ ਲੱਗਦੀ ਸੀ ਮਰਦਾਨੇ ਨੂੰ ਕਹਿੰਦਾ ਤੂੰ ਜਾ ਜਾਇਆ ਖਾਤੀ ਆ ਆਪ ਉਹਨਾਂ ਨੂੰ ਸੰਤੋਖ ਸੀ ਬੈਠੇ ਰਹਿੰਦੇ ਸੀ ਇੱਕ ਦਿਨ ਬੈਠਣਗੇ ਦੋ ਦਿਨ ਬੈਠਣਗੇ ਤੇ ਅਬਲ ਤਾਂ ਇੱਕ ਦਿਨ ਕੋਣ ਬੈਠਣ ਦਿੰਦਾ ਪਿੰਡ ਦੇ ਨੇੜੇ ਗੱਲਬਾਤ ਕਰਦਾ ਹੈ ਸੁਣਦਾ ਹੈ ਕਿਸੇ ਨੂੰ ਪੁੱਛਿਆ ਕੋਈ ਬੰਦਾ ਇੱਥੇ ਠੀਕ ਕੌਣ ਹੈ ਕੀ ਹੈ ਆਪੇ ਆ ਜਾਂਦਾ ਨੇ ਅਗਲੇ ਮਜ਼ਦੂਰੀ ਕਰਕੇ ਨਹੀਂ ਰੋਟੀ ਖਾਂਦੀ ਸੰਤੋਖ ਦੀ ਖਾਂਦੀ ਜਾਂ ਗਾਣੇ ਤਾਂ ਗਾਣੇ ਨਾਮ ਕਰ ਸਕਦੇ ਇਹ ਮੰਨ ਕੇ ਖਾਦੀ ਵੀ ਪਰਮੇਸ਼ਰ ਨੇ ਭੇਜੀ ਫਿਰ ਉਹ ਭੇਜਦਾ ਫਿਰ ਉਹਨੇ ਦਿੱਤੀ ਮਨ ਜਿੱਤਾ ਜਗ ਜੀਤ ਆਈ ਪੰਥੀ ਸਗਲ ਜਵਾਤੀ ਅਸਲ ਆਈ ਪੰਥੀ ਤਾਂ ਹੈ ਆਪ ਰਿਜ਼ਰ ਅਡਾਪਟ ਕਰੇ ਐਵੇਂ ਨਹੀਂ ਮਨ ਜਿੱਤੇ ਜਗ ਜੀਤ ਜੇ ਮਨ ਜਿੱਤਿਆ ਜਾਵੇ ਤੁਸੀਂ ਆਏ ਪੰਥੀ ਕੀ ਆਪਣੇ ਪੰਥ ਦੇ ਸਾਰੇ ਜੋ ਕੀ ਵੱਡੇ ਹੋ ਸਾਰਾ ਸੰਸਾਰ ਇਹ ਜਿੱਤਿਆ ਗਿਆ ਸਾਰੇ ਸੰਸਾਰ ਦੇ ਵੱਡੇ ਚਲੇ ਗਏ ਆਏ ਪੰਥੀ ਵੱਡਾ ਕਹਿੰਦੇ ਨੇ ਨਾ ਆਪਣੇ ਸਾਰੇ ਜਿੰਨੇ ਨਾ ਦੇ 12 ਫਿਰਕੇ ਨੇ ਅਸੀਂ ਵੱਡੇ ਆ ਉਹ ਇਹਨਾਂ ਜੋ ਵੱਡੇ ਕੀ ਤੁਸੀਂ ਸੰਸਾਰ ਇਹ ਜਿੱਤ ਲਿਆ ਸਾਰੇ ਸੰਸਾਰ ਦੇ ਵੱਡੇ ਨੇ ਜਮਨ ਜਮਨ ਸਗਲ ਜਮਾਤੀ ਜਮਾਤਾ ਹੋਰ ਵੀ ਬਥੇਰੀਆਂ ਨੇ ਮੱਤਾਂ ਹੋਰ ਵੀ ਬਥੇਰੀਆਂ ਨੇ ਜਿਹਦੀਆਂ ਮੱਤਾਂ ਨੇ ਸਿਰਫ ਜਮਾਤਾਂ ਹੀ ਨੇ ਮੁਸਲਮਾਨ ਵੀ ਜਮਾਤ ਕਹਿੰਦੇ ਨੇ ਸਾਰਾ ਜਮਾਤੀ ਜਮਾਤ ਲਫ਼ਜ਼ ਨੂੰ ਵੀ ਵਰਤਣ ਲੱਗੇ ਤੇ ਨਾ ਉਸ ਵੇਲੇ ਜਿਹੜੇ ਸਿੱਧ ਸੀ ਨਾਥ ਨਾਥ ਵੀ ਜਮਾਤ ਵਰਤਣ ਲੱਗੇ ਸੀ ਜਿਹੜੇ ਮੁਸਲਮਾਨ ਸੀ ਉਹਨਾਂ ਜੋ ਆਏ ਉਹ ਜਮਾਤ ਕਹਿੰਦੇ ਸੀ ਆਪਣੇ ਜਿਹੜੇ ਸਾਥੀ ਹੁੰਦੇ ਸੀ ਮੁਸਲਮਾਨੀ ਲਫ਼ਜ਼ ਵਰਤਦੇ ਸੀ ਇਹ ਪੰਥ ਵਰਤਦੇ ਸੀ ਆਦੇਸ਼ ਕਿਸੇ ਆਦੇਸ਼ ਆਦੇਸ਼ ਤੇ ਸੇ ਆਦੇਸ਼ ਆਦੇਸ਼ ਕਿਹਨੂੰ ਕਰਨਾ ਚਾਹੀਦਾ ਕਿਸੇ ਆਦੇਸ਼ ਉਹਨੂੰ ਕਰਨਾ ਚਾਹੀਦਾ ਕਿਹਨੂੰ ਆਦ ਅਨੀਲ ਅਨਾਦ ਅਨਾਦ ਜੁਗ ਜੁਗੇ ਪ੍ਰਵੇਸ਼ ਆਦ ਜਿਹੜਾ ਸਭ ਦਾ ਮੁੱਢ ਹੈ ਸਭ ਦਾ ਮੁੱਢ ਹੁਕਮ ਹੈ ਹੁਕਮ ਤੋਂ ਪਹਿਲਾਂ ਸ੍ਰਿਸ਼ਟੀ ਹੈ ਨਹੀਂ ਸੀ ਹੁਕਮ ਨੇ ਰਚੀ ਹੈ ਆਦ ਅਨੀਲ ਅਨੀਲ ਅਨੀਲ ਆ ਗਿਣਤੀ ਤੋਂ ਰਹਿਤ ਹੈ ਕਿੰਨਿਆਂ ਦਾ ਹੁਕਮ ਹੈ ਇਹ ਕੋਈ ਪਤਾ ਨਹੀਂ ਅਨੀਲ ਹੈ ਪਾਰਲੀਮੈਂਟ ਦੀ ਗਿਣਤੀ ਨਹੀਂ ਹੈ ਕੋਈ ਅਨਾਲ ਜਿਹੜਾ ਅਨੀਲ ਆ ਉਹ ਅਨਾਲ ਹੁਕਮ ਆਦਾ ਜਿਹੜਾ ਅਨੀਲ ਜਿਹਦੇ ਨਾਲ ਜੁੜਿਆ ਅਨੀਲ ਜੋਤ ਨਾਲ ਲੱਗਿਆ ਉਹ ਜੋਤ ਦਾ ਉਹ ਅਨਾਦ ਹੈ ਜੋਤ ਹੁਕਮ ਦਾ ਆਦ ਹੈ ਹੁਕਮ ਦਾ ਆਦ ਹੈ ਜੋਤ ਜਿਹੜੀ ਸੁਨਸਵਾ ਸੀ ਨਾ ਹੁਕਮ ਉੱਥੇ ਹੀ ਪ੍ਰਗਟ ਹੋਇਆ ਕਾਲ ਅਕਾਲ ਖਸਮ ਕਾ ਜੋ ਅਕਾਲ ਖਸਮ ਹੈ ਨਾ ਉਹ ਅਨਾਦੀ ਹੈ ਆਦੀ ਨਹੀਂ ਉਹਦਾ ਆਪਣਾ ਆਦ ਕੋਈ ਨਹੀਂ ਹੁਕਮ ਦਾ ਆਦ ਹੈਗਾ ਹੁਕਮ ਦਾ ਆਦ ਹੈਗਾ ਹੁਕਮ ਹੁੰਦਾ ਕਦੇ ਨਹੀਂ ਹੁੰਦਾ ਜੇ ਸੁਣੋ ਸਮਝ ਲਓ ਦਾ ਹੁਕਮ ਅਪਾਰਾ ਨਹੀਂ ਹੁੰਦਾ ਹੁਕਮ ਦਾ ਆਦ ਹੈ ਹੁਕਮ ਸ੍ਰਿਸ਼ਟੀ ਦਾ ਆਦ ਹੈ ਜੋ ਅਨਾਦੀ ਹੈ ਜੋਤ ਜੋਤ ਅਨਾਦੀ ਹੈ ਹੁਕਮ ਦਾ ਆਦ ਹੈ ਹੁਕਮ ਸ੍ਰਿਸ਼ਟੀ ਦਾ ਆਦ ਹੈ ਹੁਕਮ ਸ੍ਰਿਸ਼ਟੀ ਦਾ ਆਦ ਹੈ ਤੇ ਜੋਤ ਅਨਾਹਤ ਅਨਾਹਤ ਅਨਾਹਤ ਹੁਕਮ ਜਦੋਂ ਪੈਦਾ ਹੁੰਦਾ ਹੈ ਹੁਕਮ ਜਿਹੜਾ ਪੈਦਾ ਹੋਇਆ ਹੈ ਇਹ ਅਨਾਹਤ ਹੈ ਅਨਾਹਤ ਹੈ ਅਮਰ ਹੈ ਇਹਦੀ ਹੱਤਿਆ ਨਹੀਂ ਹੋ ਸਕਦੀ ਇਹ ਮੋੜਿਆ ਨਹੀਂ ਜਾ ਸਕਦਾ ਕੋਈ ਇਹਨੂੰ ਮੋੜ ਦੇਵੇ ਕੋਈ ਇਹਨੂੰ ਕੱਟ ਦੇਵੇ ਤੇ ਅਮਰ ਹੈ ਅਟਲ ਹੈ ਅਮਰ ਅਟਲ ਹੈ ਅਨਾਹਤ ਹੈ ਸੱਚਾ ਹੁਕਮ ਇਹਦੀ ਮੋੜਦਾ ਕੋਈ ਇਹਦੇ ਇਸ ਹੁਕਮ ਨੂੰ ਬਦਲ ਨਹੀਂ ਸਕਦਾ ਕੈਂਸਲ ਨਹੀਂ ਕਰ ਸਕਦਾ ਜੁਗ ਜੁਗ ਇੱਕ ਕੋਈ ਜੁਗ ਜੁਗ ਇੱਕ ਕੋਈ ਜੁਗ ਕੋਈ ਵੀ ਹੋਵੇ ਹੁਕਮ ਦਾ ਵੇਸ ਇਹੀ ਰਹਿੰਦਾ ਹੁਕਮ ਦਾ ਵੇਸ ਨਹੀਂ ਬਦਲਦਾ ਵੇਸ ਹੁਕਮ ਦਾ ਹੈ ਜੋਤ ਦਾ ਵੇਸ ਕੋਈ ਨਹੀਂ ਹੁੰਦਾ ਵੇਸ ਸਰੀਰ ਦਾ ਹੁੰਦਾ ਦੇਹ ਦਾ ਹੁੰਦਾ ਹਰ ਯੁੱਗ ਦੇ ਵਿੱਚ ਹੁਕਮ ਆਹਤ ਨਹੀਂ ਹੈ ਅਨਾਹਤ ਹੈ ਇੱਕ ਆਹਤ ਵੀ ਆਉਂਦਾ ਹੈ ਅਨਾਹਤ ਅਨਾਹਤ ਵੀ ਆਉਂਦਾ ਇਹਦੇ ਵਾਸਤੇ ਅਨਾਹਤ ਦਾ ਕਿਸੇ ਹੱਦ ਤੱਕ ਨਹੀਂ ਹੈ ਸਰਵ ਵਿਆਪੀ ਹੈ ਜਿੱਤੇ ਅਨਾਹਦ ਆਉਣਾ ਉਹ ਤੇ ਹੱਦਬੰਦੀ ਦੀ ਗੱਲ ਹੈ ਮਨਾ ਹੱਦ ਹੈ ਹੱਤਿਆ ਨਹੀਂ ਹੋ ਸਕਦੀ ਐਨੀ ਆਵੇ ਤਾਂ ਮੁੜ ਜੂਗਾ ਕੋਈ ਪਿੱਛੇ ਮੋੜ ਦੂਵੇ ਨੂੰ ਐਨੀ ਮੁੜ ਤੁਹਾਨੂੰ ਲੱਗਿਆ ਪਰਵਾਣਾ ਫਿਰ ਫਿਰ ਨਹੀਂ ਫਿਰ ਉਹ ਫਿਰ ਇਹ ਨਾ ਆਪ ਜੁਗ ਜੁਗ ਇੱਕੋ ਹਰ ਜੁਗ ਦੇ ਵਿੱਚ ਕਦੋਂ ਵੀ ਪ੍ਰਗਟ ਹੋਵੇ ਹੁਕਮ ਜੁਗ ਕੋਈ ਹੋਵੇ ਇਹਦੇ ਚ ਕਦੇ ਬਦਲਾਅ ਨਹੀਂ ਹੁੰਦਾ ਜੁਗ ਤਾਂ ਸਾਡਾ ਸਮਾਂ ਨਾ ਹੁਣ ਤੇ 1000 ਸਾਲ ਨੂੰ ਵੀ ਇਹੀ ਰਹੂ ਪਹਿਲਾਂ 1000 ਸਾਲ ਵੀ ਇਹੀ ਸੀ ਲੱਖ ਸਾਲ ਨੂੰ ਇਹੀ ਰਹੂ 2 ਲੱਖ ਸਾਲ ਨੂੰ ਵੀ ਇਹੀ ਰਹੂ 4000 ਲੱਖ ਸਾਲ ਪਹਿਲਾਂ ਵੀ ਇਹੀ ਇਹ ਹਮੇਸ਼ਾ ਦਾ ਵੇਸ ਇਹੀ ਰਹਿੰਦਾ ਜਦੋਂ ਹੁੰਦਾ ਜਦੋਂ ਹੁੰਦਾ ਇਹਦਾ ਵੇਸ ਨਹੀਂ ਬਦਲਦਾ ਕਿਉਂਕਿ ਨਿਰਾਕਾਰ ਹੈ ਵੇਸ ਵੀ ਬਦਲਦਾ ਸਮੇਂ ਦਾ ਤੇ ਅਸਰ ਨਹੀਂ ਸਮੇਂ ਦਾ ਇਹਦੇ ਤੇ ਅਸਰ ਨਹੀਂ ਮਾਇਆ ਦੇ ਵੇਸ ਦੇ ਉੱਤੇ ਸਮੇਂ ਦਾ ਅਸਰ ਹੈ ਬੁੜਾ ਨਹੀਂ ਹੁੰਦਾ ਪੁਰਾਣਾ ਨਹੀਂ ਹੁੰਦਾ ਜਿਵੇਂ ਸੱਚ ਦਾ ਜਿਹੜਾ ਸੱਚ ਦੇ ਨੇ ਨਾ ਗੁਣ ਨੇ ਉਹ ਸੱਚ ਸ਼ਬਦ ਦੇ ਵੀ ਹੋਈ ਗੁਣ ਨੇ ਜੋ ਸੱਚ ਦੇ ਗੁਣ ਨੇ ਉਹ ਸੱਚ ਸ਼ਬਦ ਦੇ ਵੀ ਹੋਈ ਗੁਣ ਨੇ ਸਾਰੇ ਕਿਉਂਕਿ ਜੋ ਇੱਕ